ਤਾਂ ਪ੍ਰਸਾਦ ਦੋਹਰਾ ਏਕ ਸਮੈ ਸ੍ਰੀ ਆਤਮਾ ਉਚਰੋ ਮਤ ਸੋ ਬੈਨ ਸਭ ਪ੍ਰਤਾਪ ਜਗਦੀਸ਼ ਕੋ ਕਹੋ ਸਗਲ ਬਿਦ ਤੈਨ ਦੋਹਰਾ ਕੋ ਆਤਮਾ ਸਰੂਪ ਹੈ ਕਹਾਂ ਸ੍ਰਿਸ਼ਟ ਕੋ ਵਿਚਾਰ ਕੌਣ ਧਰਮ ਕੋ ਕਰਮ ਹੈ ਕਹੋ ਸਗਲ ਵਿਸਥਾਰ ਦੋਹਰਾ ਕਹ ਜੀਤਵ ਕਹ ਮਰਨ ਹੈ ਕਵਨ ਸੁਰ ਕਹ ਨਰਕ ਕੋ ਸੁਗੜਾ ਕੋ ਮੂੜਤਾ ਕਹਾਂ ਤਰਕ ਅਵਤਰਕ ਦੋਹਰਾ ਕੋ ਨਿੰਦਾ ਜਸ ਹੈ ਕਵਨ ਕਵਨ ਪਾਪ ਕਹਿ ਧਰਮ کون جو کو پوگ ہے کون کرم اپ کرم دہرا کہاں کہنت کو سورا داتا کون کہا کہاں رنک راجا کون ہرک سوگ ہے کون کو روگی راگی کون کہو تت موتم دہرا کون سرشٹ کو پوشٹ ہے کہاں سرش کو بچار کون سر کو پریت ہے کہو سکل بسار دہرا कहाँ कर्म को कर्म है कहाँ परम को नाश कहाँ चित्तन को चेष्टा कहाँ अचेत प्रकाश दोहरा कहाँ नेम संयम कहाँ कहाँ ज्ञान अज्ञान को रोगी सोगी कवन कहाँ धर्म की हान दोहरा को सूरा सुंदर कवन कहाँ जो को सार को दाता ज्ञानी कवन कहो विचार अविचार तप प्रसाद दीर्घ त्रिभंगी छंद दुर्जन दल दंडन असुर विहंडन दुष्ट निकंदन आद वृते चछरासुर मारण पातो धारण नरक निवारण गूढ़ गते अशे अखंडे तेज प्रचंडे खंड उदंडे अलख मते जय जय होसी मैखा सुर मर्दन रमक परदन छत्र शिते ਅਸੁਰੀ ਬਿਹੰਡਣ ਦੁਸ਼ਟ ਨਿਕੰਦਨ ਪੁਸ਼ਟ ਉਦੰਡਣ ਰੂਪ ਅਤੇ ਚੰਡਾ ਸੁਰ ਚੰਡਣ ਮੁੰਡ ਬਿਹੰਡਣ ਧੂਮਰ ਬਦੌਂਸਣ ਮਹਖਮਤੇ ਦਾਨਵ ਪ੍ਰਹਾਰਣ ਨਰਕ ਨਿਵਾਰਣ ਅਦਮ ਉਦਾਹਰਣ ਉਰਦ ਆਦਿ ਜੈ ਜੈ ਉਹ ਸੀਮੈ ਖਾਸੁਰ ਮਰਦਨ ਰੰਮਕ ਪਰਦਨ ਆਦ ਬਿਤੇ ਡਾਬਰੂ ਡਵੰਕਈ ਬਵਰ ਬਵੰਕੈ ਪੂਜਾ ਫਰੰਕੈ ਤੇਜ ਬਰੰਗ ਲੰਕੁੜੀਆ ਫਾਦੈ ਆਜ ਦੁਬਾਦੈ ਸੈਨ ਬਿਮਰਦਨ ਕਾਲ ਅਸੁਰੰ ਅਸ਼ਟਾਇਦ ਚਮਕੈ ਭੂਖਣ ਦਮਕੈ ਅਥਿਰ ਚਮਕੈ ਫੁੰਕ ਫਣੰ ਜੈ ਜੈ ਹੋਸੀ ਮੈਖਾ ਸੁਰ ਮਰਦਨ ਰਮਕ ਪਰਦਨ ਦੈਂ ਜਿਣੰ ਚੰਡਾ ਸੁਰ ਚੰਡਣ ਮੁੰਡ ਬੇਮੁੰਡਣ ਖੰਡ ਅਖੰਡਣ ਖੂਨ ਕੀਤੇ ਦਾਮਨੀ ਦਮੰਕਣ ਤੁਜਾ ਫਰੰਕਣ ਫਣੀ ਫੁੰਕਾਰਣ ਜੋਧ ਜਿਤੇ ਸਰ ਧਾਰ ਬਿਵਰਖਣ ਦੁਸ਼ਟ ਪ੍ਰਕਰਖਣ ਪੁਸ਼ਟ ਪ੍ਰਹਰਖਣ ਦੁਸ਼ਟ ਮਥੇ ਜੈ ਜੈ ਹੋਸੀ ਮੈਂ ਖਾ ਸੁਰ ਮਰਦਨ ਭੂਮ ਆਕਾਸ ਤਲ ਉਰਦਾ ਦੇ ਦਾਮਨੀ ਪ੍ਰਹਾਸਨ ਸੋ ਛੱਬ ਨਿਵਾਸਨ ਸ੍ਰਿਸ਼ਟ ਪ੍ਰਕਾਸ਼ਨ ਗੂੜ ਗਤੇ ਰਕਤਾ ਸੁਰ ਆਚਨ ਯੁੱਧ ਪਰਮਾਚਨ ਨਿਰਦੈ ਨਰਾਚਨ ਧਰਮ ਬਿਰਤੇ ਸੁਰੂਣੰਤ ਅਚਿੰਤੀ ਅਨਲ ਬਿਵੰ ਜਯੰਤੀ ਜੋਗ ਜਯੰਤੀ ਖੜਗ ਧਰੇ ਜੈ ਜੈ ਹੋਸੀ ਮੈਂ ਖਾ ਸੁਰ ਮਰਦਨ ਪਾਪ ਬਿਨਾਸਨ ਧਰਮ ਕਰੇ ਅਗ ਓਗ ਨਿਵਾਰਣ ਦੁਸ਼ਟ ਪ੍ਰਜਾਰਣ ਸਿਸ਼ਟੋ ਵਾਰਣ ਸੁਧ ਮਤੇ ਫਣੀਰ ਫੁੰਕਾਰਣ ਬਾਗ ਬਕਾਰਣ ਸ਼ਸਤਰ ਪ੍ਰਹਾਰਣ ਸਾਦ ਮਥੇ ਸੈਥੀ ਸਨਾਹਨ ਅਸ਼ਟ ਪ੍ਰਵਾਹਨ ਬੋਲ ਨਿਵਾਹਨ ਤੇ ਅਤੁਲੰ ਜੈ ਜੈ ਹੋਸੀ ਮੈਂ ਖਾ ਸੁਰ ਮਰਦਨ ਭੂਮ ਆਕਾਸ ਪਤਾਲ ਜਲੰ ਚਾਚਰ ਚਮਕਾਰਨ ਚਿਛੁਰ ਹਾਰਨ ਧੂਮ ਤੁਕਾਰਨ ਦਰਪ ਮਥੇ दाड़वी पदंते जोग जियंते मन मथंते गूढ़ कथे कर्म प्रणासन चंद प्रकाशन सूर्य प्रतेजन अष्ट पुजे जय जय होसी मैखा सुरमर्दन परम विनाशन धर्म तुझे कुंकुरु कमंकण शस्त्र चमंकण फणियर फुंकारण धर्म तुझे अस्टाट प्रहासन श्रेष्ठ निवासन दुष्ट प्रणासन चक्र गते केसरी प्रवाहे शुद्ध सुनाहे अगम थाहे एक ਜੈ ਜੈ ਹੋਸੀ ਮੈਂ ਖਾਸੁਰ ਮਰਦਨ ਆਦ ਕੁਮਾਰ ਅਗਾਦ ਬਿਰਤੇ ਸੁਰ ਨਰ ਮਨ ਬੰਦਨ ਦੁਸ਼ਟ ਨਿਕੰਦਨ ਭੇਸ਼ਟ ਬਨਾਸਨ ਮਿੱਤਰ ਮਥੇ ਕਾਬਰੂ ਕੁਮਾਰੇ ਅਦਮ ਉਧਾਰੇ ਨਰਕ ਨਿਵਾਰੇ ਆਦ ਕਥੇ ਕਿੰਕਣੀ ਪਰਸੋਹਣ ਸੁਰਨਰ ਮੋਹਣ ਸਿੰਘਾ ਰੋਹਣ ਬਿਤਲ ਤਲੇ ਜੈ ਜੈ ਹੋਸੀ ਸਰਬ ਠੌਰ ਨਿਵਾਸਨ ਬਾਏ ਪਤਾਲ ਆਕਾਸ ਅਨਲੇ ਸੰਕਟੀ ਨਿਵਾਰਣ ਅਦਮ ਉਧਾਰਣ ਤੇਗ ਤੇਜ ਪ੍ਰਕਰਖਣ ਤੁੰਦ ਤਵੇ ਦੁਖ ਦੋਖ ਦਹੰਤੀ ਜਵਾਲਾ ਜਯੰਤੀ ਆਦ ਅਨਾਦ ਅਗਾਦ ਅਛੇ ਸੁੱਤਾ ਸਮਰਪਣ ਤਰਕ ਬਿਤਰਕਣ ਤਪਤ ਪ੍ਰਤਾਪਣ ਜਪਤ ਜੀਵੇ ਜੈ ਜੈ ਹੋਸੀ ਸ਼ਸਤਰ ਪ੍ਰਕਰਖਣ ਆਦ ਅਨੀਲ ਅਗਾਦ ਅਪੇ ਚੰਚਲਾ ਚਖੰਗੀ ਅਲਕ ਪੁਜੰਗੀ ਤੁੰਦ ਤਰੰਗਣ ਤੇ ਛਸਰੇ ਕਰ ਕਸਾ ਕੁਠਾਰੇ ਨਰਕ ਨਿਵਾਰੇ ਆਦਮੋ ਉਧਾਰੇ ਤੂਰ ਭਜੇ ਦਾਮਨੀ ਦਮੰਕੇ ਕੀਹਰ ਲੰਕੇ ਆਦ ਅਤੰਕੇ ਕਰੂਰ ਕਥੇ ਜੈ ਜੈ ਹੋਸੀ ਰਕਤਾ ਸੁਰਖੰਡਣ ਸੁੰਭਚ ਕਰਤਨ ਸੁਮਿਥੇ ਬਾਰਜ ਬਿਲੋਚਨ ਬਿਰਤਮ ਬਮੋਚਨ ਸੋਚ ਬਿਸੋਚਨ ਕੌਚ ਕਸੇ ਦਾਮਨੀ ਪਰਹਾਸੇ ਸੁਖ ਸਰਨਾਸੇ ਸੁਬੇਤ ਸੁਵਾਸੇ ਦੁਸ਼ਟ ਗ੍ਰਸੇ ਚੰਚਲਾ ਪ੍ਰਿਯੰਗੀ ਬੇਦ ਪ੍ਰਸੰਗੀ ਤੇਜ ਤੁਰੰਗੀ ਖੰਡ ਸੁਰੰਗ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਆਦ ਅਨਾਦ ਅਗਾਦ ਉਰਦੰਗ ਕੰਟਕਾ ਵੀ ਰਾਜਾ ਰੁਣ ਚੁਣ ਬਾਜੈ ਭ੍ਰੰਪੈ ਪੈ ਪਾਜੈ ਸੁਨਤ ਸੁਰੰਗ ਕੋਕਲ ਸੁਨ ਲਾਜੈ ਕਿਲ ਵਿਖ ਭਾਜੈ ਸੁਖ ਬਰਾਜੈ ਮਾਦੋ ਰੰਗ ਦੁਰਜਨ ਦਲ ਲਜੈ ਮਨ ਤਨ ਦਿਜੈ ਸਭਾ ਨ ਭਜੈ ਰੋ ਰਣ ਜੈ ਜੈ ਉਸੀ ਮੈਖਾ ਸੁਰ ਮਰਦਨ ਚੰਡ ਚ ਕਰਤਨ ਆਦ ਗੁਰੰ ਚਾਚਰੀ ਵਿਰਜੋਧਨ ਦੁਸ਼ਟ ਵਿਰੋਧਨ ਰੋਸ ਅਰੋਧਨ ਕਰੂਰ ਬਿਤੇ ਤੂੰ ਮਰਾਸ਼ ਬਿਨੁੰਸਨ ਪਰਲੇ ਪਜੁੰਸਨ ਜਗ ਬਿਨੁੰਸਨ ਸੁਧ ਮਤੇ ਜਾਲ ਪਾਜੀ ਅੰਤੀ ਸਤਰ ਮਥੰਤੀ ਦੁਸ਼ਟ ਪ੍ਰਦਾਹਨ ਗਾੜ ਮਤੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਆਦ ਜੁਗਾਦ ਦੇ ਗਤੇ ਖਤਰੀਆਂ ਖਤੰਗੀ ਅਪੈ ਅਪੰਗੀ ਆਦ ਅਨੰਗੀ ਦੇ ਗਤੇ ਬਿੜ ਲਾਸ਼ ਬਹੰਡਣ ਚੱਛਰ ਦੰਡਣ ਤੇਜ ਪ੍ਰਚੰਡਨ ਆਦ ਬ੍ਰਿਤੇ ਸੁਰਨਰ ਪਰਤੇ ਪਾਰਣ ਪਾਤੇ ਉਧਾਰਣ ਦੁਸ਼ਟ ਦੁਸ਼ਟ ਨਿਵਾਰਣ ਦੋਖ ਹਾਰੇ ਜੈ ਜੈ ਉਸੀ ਮੈਂ ਖਾਸੁਰ ਮਰਦਨ ਬਿਸ ਬਦੁੰਸਨ ਸੇਟ ਕਰੇ दामनी प्रकाशे उन्तरनासे ज्योत प्रकाशे अतुल बले दानवी प्रकरखण सरवर वरखण दोष्ट प्रतरखण बितल तले अष्टायद बाहण बोल निवाहण संत पनाहण गूढ़ गति जय जय ओसी मैखा सुर मर्दन आदि अनाद अगाध बिरते दुख दोख प्रवक्षण सेव करक्षण संत प्रतक्षण शुद्ध सरे सारंग सनाहे दुष्ट प्रदाहे अर्दल गाहे दोखरे गंजन गुमाने अतुल परवाने संत जुमाने आदंते जय जय होसी ਸੀ ਮੈਂ ਖਾਸੁਰ ਮਰਦਨ ਸਾਧ ਪ੍ਰਦਛਣ ਦੁਸ਼ਟ ਹੰਤੇ ਕਾਰਨ ਕਰੀਲੀ ਗਰਭ ਗਹੀਲੀ ਜੋਤ ਜਤੀਲੀ ਤੁੰਨ ਮਤੇ ਅਸਟਾਇਦ ਚਮਕਣ ਸਸਤਚ ਮੰਕਣ ਦਾਮਨ ਦਮੰਕਣ ਆਦ ਬ੍ਰਿਤੇ ਡੁਕ ਡੁਕੀ ਦਮੰਕੈ ਬਾਗ ਬਮੰਕੈ ਪੂਜਾ ਫਰੰਕੈ ਸੁਧ ਗਤੀ ਜੈ ਜੈ ਉਸੀ ਮੈਂ ਸੁਰ ਮਰਦਨ ਆਜੁਗਾਦ ਅਨਾਦ ਮਤੇ ਚਛਰਾਸੁਰ ਮਾਰਨ ਨਰਕ ਨਿਵਾਰਨ ਪਤ ਉਧਾਰਨ ਏਕ ਭਟੇ ਪਾਪਾਨ ਬਿਹੰਡਣ ਦੁਸ਼ਟ ਪ੍ਰਚੰਡਣ ਖੰਡ ਅਖੰਡਨ ਕਾਲ ਕਟੇ ਚੰਦਰਾਨਨ ਚਾਰਾ ਨਰਕ ਨਿਵਾਰੈ ਪਤ ਉਧਾਰੇ ਮੁੰਡ ਮਥੇ ਜੈ ਮੈਂ ਖਾ ਸੁਰ ਮਰਦਨ ਧੂਮਰ भयौसिमैखा सुरमर्दन तूमर्बधुंसन आदि कथे रक्तासुरमर्दन चंड चकर्दन दानव अर्दन बीड़ाल बदे ਸਰ ਧਾਰ ਬਿਵਰਖਣ ਦੁਰਜਨ ਧਰਖਣ ਅਤਲ ਅਮਰਖਣ ਧਰਮ ਤੁਜੇ ਤੂਮ ਰਾਸ਼ ਬਦੁੰਸਨ ਸੂਣਤ ਚੁੰਸਨ ਸੁੰਮਨ ਪਾਤਨ ਸੁੰਮ ਮਥੇ ਜੈ ਜੈ ਹੋਸੀ ਸੁਰ ਮਰਦਨ ਆਦ ਅਨੀਲ ਅਗਾਦ ਕਥੇ ਤਪ੍ਰਸਾਦ ਪਾਦੜੀ ਛੰਦ ਤੁਮ ਕਹੋ ਦੇਵ ਸਰਬੰਗ ਵਿਚਾਰ ਜਿਵੇਂ ਕਿਉ ਆਪ ਕਰ ਤੇ ਪਸਾਰ ਜਦਪ ਅਪੂਤ ਅਨਭੈ ਅਨੰਤ ਤਉ ਕਹੋ ਜਥਾ ਮਤ੍ਰੈਣ ਤੰਤ ਕਰਤਾ ਕਰੀਮ ਕਾਦਰ ਕਿਰਪਾਲ ਅਦਵੈ ਅਪੂਤ ਅਨਭੈ ਦਿਆਲ ਦਾਤਾ ਦੁਰੰਤ ਦੁਖ ਦੋਖ ਰਾਤ ਜਿਹ ਨੇਤ ਨੇਤ ਸਭ ਵੇਦ ਕਹਤ ਕਈ ਊਚ ਨੀਚ ਕੀਨੋ ਬਨਾਓ ਸਭ ਵਾਰ ਭਰ ਜਾ ਕੋ ਪਰਵਾਓ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂੜ ਕਿਉ ਨਾ ਸੇਵੰਤ ਤਾਹੇ ਕਈ ਮੂੜ ਪੱਤਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਜ ਸੇਵੰਤ ਕਈ ਪਲਟ ਸੂਰਜ ਸਿਜਦਾ ਕਰਾਏ ਸਭ ਏਕ ਰੂਪ ਦਵੈਕੈ ਲਖਾਏ ਅਨਛਿਜ ਤੇਜ ਅਨਭੈ ਪ੍ਰਕਾਸ਼ ਦਾਤਾ ਦੁਰੰਤ ਅਦਵੈ ਅਨਾਸ ਸਭ ਰੋਗ ਸੋਗ ਤੇ ਰਹਤ ਰੂਪ ਅਨਭੈ ਅਕਾਲ ਅਸ਼ੈ ਸਰੂਪ ਕਰੁਣਾ ਨਿਧਾਨ ਕਾਮਲ ਕਿਰਪਾਲ ਦੁਖ ਦੋਖ ਰਹਿਤ ਦਾਤਾ ਦਿਆਲ ਅੰਜਨ ਮਹੀਨ ਅਨਪੰਜ ਨਾਸ ਜਲ ਥਲ ਪ੍ਰਭਾਉ ਸਰਵਤਰ ਸਾਸ ਜੈ ਜਾਤ ਪਾਤ ਨਹੀਂ ਭੇਦ ਪਰਮ ਜੈ ਰੰਗ ਰੂਪ ਨਹੀਂ ਏਕ ਧਰਮ ਜੈ ਸਤਰ ਮਿੱਤਰ ਦੋ ਏਕ ਸਾਰ ਅਛੈ ਸਰੂਪ ਅਵਿਚਲ ਅਪਰ ਜਾਨੀ ਨ ਜੈ ਜੈ ਰੂਪ ਰੇ ਕੈ ਬਾਸਤਾਸ ਕੈ ਕੌਣ ਪੇਖ ਕੈ ਨਾਮ ਤਾਸ ਹੈ ਕਵਨ ਜਾਤ ਜੈ ਸੱਤਰ ਮਿੱਤਰ ਨਹੀਂ ਪੁੱਤਰ ਭਰਾਤ ਕਰਣਾ ਨਿਧਾਨ ਕਾਰਨ ਸਰੂਪ ਜੈ ਚੱਕਰ ਚਿਹਨ ਨਹੀਂ ਰੰਗ ਰੂਪ ਜੈ ਖੇਦ ਭੇਦ ਨਹੀਂ ਕਰਮ ਕਾਲ ਸਰਵ ਜੀਵ ਜੰਤ ਕੀ ਕਰਤਪਾਲ ਉਰਦੰ ਬ੍ਰਹਿਤ ਸਿੱਧੰ ਸਰੂਪ ਬੁੱਧੰ ਅਪਾਲ ਜੁਦੰ ਅਨੂਪ ਜੈ ਰੂਪ ਰੇਖ ਨਹੀਂ ਰੰਗ ਰਾਗਰ ਛੇਜ ਤੇਗ ਅਨਭੇਜ ਦਾਗ ਜਲ ਥਲ ਮਹੀਪ ਬੰਤਨ ਦੁਰੰਤ ਜੈ ਨੀਤ ਨੇਤ ਨਿਸ ਦਿਨ ਉਚਰੰਤ ਪਾਇਓ ਨਹੀਂ ਜਾਏ ਜੈ ਪੈਰ ਪਾਰ ਦੀਨਾਨ ਦੋਖ ਦਹਿਤਾ ਉਧਾਰ ਕਈ ਕੋਟ ਇੰਦਰ ਜੈ ਹਾਰ ਕਈ ਕੋਟ ਰੁਦਰ ਜੁਗਿਆ ਦੁਆਰ ਕਈ ਬੇਦ ਬਿਆਸ ਬ੍ਰਹਮਾ ਅਨੰਤ ਜੈ ਨੀਤ ਨੇਤ ਨਿਸ ਦਿਨ ਉਚਰੰਤ